ਨਿਬਰ ਸੋ ਅਖਰ ਖਬਣ ਗੁਣ ਜੇਬਾ ਬਣਿਆ ਮੰਤ ਇਹ ਤਰੇ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ ਦੇਵਣ ਕੀ ਆ ਅਖਰ ਅੰਦਰ ਆ ਬਾਹਰ ਵੀ ਹੈ ਜਿਹੜਾ ਆਪਣੇ ਗਰਮਾਨ ਵਿੱਚ ਸਿਰ ਨੀਵਾ ਕਰਕੇ ਦੇਖੂਗਾ ਉਹਨੂੰ ਕੰਧ ਦੇ ਦਰਸ਼ਨ ਹੋ ਜਾਣਗੇ ਉਹ ਨੀਵਾ ਹੋ ਗਈ ਹੈ ਨਿਬਣ ਸੋ ਅਖਰ ਖਬਰ ਨੂੰ ਝਾਕੂਗਾ ਨੀਵਾ ਹੋ ਕੇ ਆਪਣੇ ਗਰਮਾਨ ਵਿੱਚ ਸਿਰ ਨੀਵਾ ਨਿਬਣ ਨੇਵਲ ਸੋ ਇਹ ਮਾਨੋ ਨੇਵਾ ਕਰਨਾ ਖਬਰ ਗੁਣ ਬਸ ਫਿਰ ਮਨ ਖਤਮ ਹੋ ਜਵੇ ਖਬਰ ਗੁਣ ਦੀਵਾ ਹੋ ਗਏ ਉਹਦੇ ਚ ਲੀਨ ਹੋ ਜਵੇ ਜਿਹਬਾ ਬਣਿਆ ਖੇਵਣ ਖਬਰ ਨਹੀਂ ਖਿਵਣ ਹੋਊਗਾ ਖਬਰ ਲਿਖਿਆ ਖਬਰ ਅੱਛਾ ਚਲੋ ਖਬਰ ਗੁਣ ਖਬਰ ਉਹ ਮਾਰ ਗਿਆ ਮਨ ਉਹਦੇ ਵਿੱਚ ਲੀਨ ਹੋ ਗਿਆ ਖਬਰ ਗੁਣ ਜਿਹਬਾ ਬਣਿਆ ਮਨ ਤੋਂ ਖਬਰ ਹੁੰਦਾ ਵੈਸੇ ਦੁੱਧ ਕੋ ਖਬਰ ਨਾ ਦੇ ਦੁੱਧ ਨੂੰ ਖਬਰ ਨਾ ਦੇ ਹਾਂ ਉਹਦੇ 'ਚ ਖਪਾ ਦੇਣਾ ਕਿਸੇ ਚੀਜ਼ ਨੂੰ ਕਿਸੇ ਚੀਜ਼ ਵਿੱਚ ਲੀਨ ਕਰ ਦੇਣਾ ਖਪਾ ਦੇਣਾ ਅਦ੍ਰਿਸ਼ ਕਰ ਦੇਣਾ ਉਹਦੇ ਵਿੱਚ ਸਮਾ ਜਾਣਾ ਖਬਰ ਗੁਣ ਇਹ ਗੁਣ ਚਾਹੀਦਾ ਜੇਬਾ ਬਣਿਆ ਮਨ ਆਪਣੇ ਆਪ ਨੂੰ ਆਪਣੀ ਮਰਜ਼ੀ ਨੂੰ ਖਤਮ ਕਰ ਦੇਣਾ ਮਨ ਅਸਲ 'ਚ ਬੁੱਧੀ ਦੀ ਮਰਜ਼ੀ ਦਾ ਨਾਮ ਹੈ ਮਨ ਕੁਝ ਨਹੀਂ ਹੈ ਬੁੱਧੀ ਦੀ ਆਪਣੀ ਮਰਜ਼ੀ ਹੈ ਉਹਦਾ ਨਾਮ ਹੈ ਬੁੱਧੀ ਨੇ ਆਪਣੀ ਮਰਜ਼ੀ ਆਉਂਦੀ ਆਪਣੀ ਮਰਜ਼ੀ ਨਾਲ ਚੱਲਦੀ ਹੈ ਜਿਹੜੀ ਆਪਣੀ ਮਰਜ਼ੀ ਨਾਲ ਚੱਲਦੀ ਉਹੀ ਦੋਗਣ ਮੇਰਾ ਮਨ ਬੁੱਧੀਆ ਨਾ ਬਜਾਵੇ ਮਨ ਤਾਂ ਉਹਦਾ ਹੀ ਹੈ ਬੁੱਧੀ ਦਾ ਹੀ ਹੈ ਬੁੱਧੀ ਹਰ ਮਨ ਦੋ ਦੀਆਂ ਨੇ ਕੋਈ ਹੈ ਹਾਂਜੀ ਡਿਗਣ ਸੁ ਅਖਰ ਖਵਣ ਗੁਣ ਜਿਹਬਾ ਮਣੀਆ ਮੰਤ ਜਿਹਬਾ ਮਣੀਆ ਮੰਤ ਉਹ ਫੇਰ ਮਣੀਆ ਮੰਤ ਦੇ ਜੀਵ ਤੇ ਹੋਊਗਾ ਉਹ ਮਣੀਆ ਮੰਤ ਦਰਗਾਹ ਚ ਆਉਣਾ ਅਸਲ ਚ ਬਣੀਆਂ ਮੰਤਰ ਬਣੀਆਂ ਮੰਤਰ ਇੱਥੋਂ ਥੋੜੀ ਆਉਣਾ ਜੇ ਮਨ ਅਰ ਬੁੱਧੀ ਦੋਏ ਆਪਣੇ ਆਪ ਦੀ ਖਤਮ ਕਰ ਲੈਣ ਵੀ ਅਸੀਂ ਕੁਝ ਵੀ ਨਹੀਂ ਫਿਰ ਗਾਂ ਤਾਂ ਇੱਕ ਹੋਏ ਤਾਂ ਉਗਵੇ ਵਾਲੀ ਗੱਲ ਹੈ ਫਿਰ ਉਹ ਸੁਰਤ ਦਾ ਸ਼ਬਦ ਨਾਲ ਤਾਂ ਕਿਤੇ ਜਾ ਕੇ ਮੇਲ ਹੋ ਫਿਰ ਜੀਵ ਤੇ ਮਣੀਆਂ ਮੰਤਰ ਆਊਗਾ ਫਿਰ ਇਹਨੂੰ ਸੱਚ ਦਾ ਗਿਆਨ ਮਿਲੂਗਾ ਨਾ ਮਿਲੂਗਾ ਜਿੱਥੇ ਇਹਨੇ ਚੁੱਪ ਕਰਕੇ ਬਹਿ ਜਾਣਾ ਨਾ ਇੱਛਾ ਤਿਆਗ ਕੇ ਸੁਨ ਸਮਾਦ ਲਗਾਇਦਾ ਅਨਹਤ ਨਾਦ ਨਾਦ ਉੱਥੋਂ ਹੀ ਪ੍ਰਗਟ ਹੋਊ ਜਦ ਇਹਨੇ ਬਹਿ ਜਾਣਾ ਫਿਰ ਜੇ ਬਾਵਣੀਆਂ ਮੰਤਰ ਫਿਰ ਦੁਬਾਰਾ ਜੀਵਨ ਹੈ ਬਣਿਆ ਮੰਤਰ ਦੁਬਾਰਾ ਜੀਵਨ ਹੋਣਾ ਬਣਿਆ ਮੰਤਰ ਨਾਲ ਉਹ ਉਹ ਜੀਵਨ ਫਿਰ ਅਲੱਗ ਹੈ ਬੋਲਣਾ ਦਾ ਜੀਵਨ ਹੈ ਚੁੱਪ ਹੋਣਾ ਤਾਂ ਮੌਤ ਹੈ ਜਦ ਮਰਜੀ ਤਿਆਗਤੀ ਮੌਤ ਹੋ ਗਈ ਬਣਿਆ ਮੰਤਰ ਦਾ ਦੁਬਾਰਾ ਜਨਮ ਜਦ ਦੁਬਾਰਾ ਜਨਮ ਹੁੰਦਾ ਫੇਰ ਉਹ ਜੋ ਬੋਲਦੀ ਉਹ ਬਣਿਆ ਮੰਤ ਹੁੰਦਾ ਜੋ ਹੁਣ ਬੋਲਦਾ ਬਣਿਆ ਮੰਤ ਨਹੀਂ ਹੈ ਜਾਂ ਮਰ ਕੇ ਜਾਂ ਜਿਉਂਦਾ ਹੁੰਦਾ ਜਿਹੜਾ ਉਹ ਜੀਵ ਦੇ ਉਹ ਜੇਬਾ ਦੇ ਉੱਤੇ ਬੁੱਧੀ 'ਚ ਉਹ ਗੱਲ ਆਉਂਦੀ ਹੈ ਉਹ ਬਣਿਆ ਮੰਤ ਹੁੰਦਾ ਜੇ ਬਾ ਬੜੀਆਂ ਮੰਤ ਬੜੀਆਂ ਮੰਤ ਬੁਲਾਇਆ ਬੋਲੇ ਖਸਮ ਆਹੋ ਬੁਲਾਇਆ ਬੋਲੇ ਖਸਮ ਇਹ ਤਰੇ ਭੈਣੇ ਬੇਸ ਕਰ ਤਾਂ ਬਸ ਆ ਵੀ ਕੰਮ ਇਹ ਤਰੇ ਭੈਣੇ ਬੇਸ ਕਰ ਇਹ ਤਿੰਨ ਬੇਸ ਨੇ ਤੇਰੇ ਪਹਿਲਾਂ ਨਿਵਣ ਬਾਂਡੂ ਦੀਵਾ ਕਰਨਾ ਫਿਰ ਮਨ ਨੂੰ ਬਿਲਕੁਲ ਉਹਦੇ ਵਿੱਚ ਲੀਨ ਕਰ ਦੇਣਾ ਖਤਮੇ ਕਰ ਦੇਣਾ ਫਿਰ ਜੇ ਬਾ ਬਣੀਆਂ ਮੰਤ ਹੋਣਾ ਜਦ ਹੋਊ ਤਾਂ ਹੀ ਬੋਲੂ ਫਿਰ ਉਹਦੀ ਨਾਮ ਦੇ ਮਿਲਣਾ ਇਹ ਤਿੰਨ ਸਟੇਜਾਂ ਦੇ ਬਾਅਦ ਫੇਰ ਗਾਹਾਂ ਹੈ ਇਹ ਤਰੇ ਭੈਣੇ ਬੇਸਾ ਸਾਵੀ ਕੰਤ ਫੇਰ ਮਨ ਦੀ ਕਿਤੇ ਜਾਂਦਾ ਉਹਨਾਂ ਜਰ ਮਨ ਰੋਕ ਕੇ ਰੱਖਣਾ ਪਊ ਜਿੰਨਾ ਜਰ ਨਾਮ ਨਹੀਂ ਮਿਲਦਾ ਉਹਨਾਂ ਜਰ ਮਨ ਰੋਕ ਕੇ ਰੱਖਣਾ ਪਊ ਫੇਰ ਮਨ ਲੀਨ ਹੋ ਜਾਊਗਾ ਸ਼ਬਦ ਵਿੱਚ ਫਿਰ ਸੁਰਤ ਸ਼ਬਦ ਵਿੱਚ ਲੀਨ ਹੋ ਜੂ ਫਿਰ ਖਤਰਾ ਨਹੀਂ ਉਹਨਾਂ ਜਰ ਖਤਰਾ ਹੀ ਖਤਰਾ ਹੈਗਾ ਸੰਤੋਖ ਦੇ ਦਾਇਰੇ 'ਚ ਵੀ ਖਤਰਾ ਹੈ ਪਤਾ ਨਹੀਂ ਕਿਹੜੇ ਵੇਲੇ ਬੰਨ ਤੋੜ ਦਵੇ ਆ ਇਹਦੇ ਹੱਥ ਨਹੀਂ ਰਹਿੰਦੇ ਹਾਂਜੀ